ਬਿਲਾਵਲ ਮਹੱਲਾ ਪੰਜਵਾ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਤੇ ਨਾਮ ਜਪਤ ਗੋਵਿੰਦ ਕਾ ਬਿਨ ਸਹਿ ਭ੍ਰਮ ਭ੍ਰਾਂਤੇ ਗੁਰ ਪੂਰਾ ਜਿਸ ਭੇਟਿਆ ਤਾਕੈ ਸੁਖ ਪ੍ਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰਿਐ ਸੋ ਪੁਰਖ ਦਾਤਾਰ ਮਨ ਤੇ ਕਬਹ ਨ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲੱਗਾ ਅਚਰਜ ਗੁਰਦੇਵ ਜਾ ਕਉ ਕਿਰਪਾ ਕਰੋ ਪ੍ਰਭ ਤਾ ਕਉ ਲਾਵਹੁ ਸੇਵ ਨਿਦ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬਹੁ ਨਾ ਵਿਸਰੈ ਪ੍ਰਭ ਪਰਮਾਨੰਦ ਬਿਲਾਵਲ ਮਹੱਲਾ ਪੰਜਵਾ ਤ੍ਰਿਸ਼ਨ ਬੁੱਝੀ ਮਮਤਾ ਗਈ ਨਾਠੇ ਪੈ ਪਰਮਾਥਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖ ਬੀਰ ਰਹਾਉ ਸੋ ਤੇ ਹਰ ਜਬ ਜਾਗਿਆ ਪੇਖਿਆ ਵਿਸਮਾਦ ਪੀ ਅੰਮ੍ਰਿਤ ਤ੍ਰਿਪਤਾ ਸਿਆ ਤਾਕਾ ਅਚਰਜ ਸੁਆਦ ਆਪ ਮੁਕਤ ਸੰਗੀ ਤਰੇ ਕੋਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਉ ਕਿਰਪਾ ਪਈ ਦਾਸ ਆਪਣਾ ਕੀਨ ਬਿਲਾਵਲ ਮਹੱਲਾ ਪੰਜਵਾ ਹਰ ਭਗਤਾ ਕਾ ਆਸਰਾ ਅਨ ਨਾਹੀ ਠਾਓ ਤਾਣ ਦੀਵਾਨ ਪਰਵਾਰ ਧਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲੀਏ ਨਿੰਦਕ ਨਿੰਦਾ ਕਰ ਪਤੇ ਜਮ ਕਾਲ ਗ੍ਰਸੀਏ ਰਹਾਉ ਸੰਤਾ ਏਕ ਧਿਆਵਨਾ ਦੂਸਰ ਕੋ ਨਾਹੇ ਏਕ ਸੇ ਆਗੈ ਬੇਨਤੀ ਰਵਿਆ ਸਰਬ ਥਾਏ ਕਥਾ ਪੁਰਾਤਨ ਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਦੀਏ ਮਾਨੀ ਸਤ ਬਚਨ ਨਾਨਕ ਕਹੈ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਭਉ ਨਾਹੇ ਬਿਲਾਵਰ ਮਹੱਲਾ ਪੰਜਵਾ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ਅਵਰ ਕਰਮ ਨਹੀਂ ਛੂਟਿਐ ਰਾਖੋ ਹਰਿਨਾਥ ਤਉ ਸਰਣਾਗਤ ਮਾਦਵੇ ਪੂਰਨ ਦਇਆਲ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋਹ ਇਨ ਮੈ ਲੋਭਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂ ਰਾਖੈ ਤਿਉ ਰਹਾ ਪ੍ਰਭ ਅਗਮ ਪਾਰੇ ਕਰਨ ਕਾਰ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਧਰਿਐ ਸਾਧ ਸੰਗ ਹਰਿ ਹਰਿ ਗੁਣ ਗਾਓ ਬਿਲਾਵਲ ਮਹੱਲਾ ਪੰਜਵਾ ਕਮਨ ਕਵਣ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਨੀ ਮੋਹਿਆ ਨਰਕ ਕੀ ਰੀਤ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰਕਾ ਪੈਖਰ ਤੋ ਛੁਟੈ ਜੋ ਉਪਰ ਲਾਦਾ ਰਹਾ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰਹਿ ਨਾਹੀ ਜੋਨ ਦੁਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤਿਸੋ ਤੇਰਾ ਭੇਦ ਬੀਧਾ ਪੰਜ ਬਟਵਾਰੀ ਉਪਜੋ ਮਹਾਕੇਦ ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬਸ ਆਪਣਾ ਪ੍ਰਭ ਜਨ ਕਉ ਦੀਨਾ ਬਲਾਵ ਮਹੱਲਾ ਪੰਜਵਾ ਉਦਮ ਕਰਤ ਆਨੰਦ ਪਿਆ ਸਿਮਰਤ ਸੁਸਾਰ ਜਪ ਜਨ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ ਪਾਰ ਬ੍ਰਹਮ ਆਰਾਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਅਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਤਨ ਸੋ ਥਾਨ ਬਸੰਤ ਤਨ ਜਹ ਜਪਿਐ ਨਾਮ ਕਥਾ ਕੀਰਤਨ ਹਰਿ ਅਤਕਨਾ ਸੁਖ ਸਾਜ ਬਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕਿਛੁ ਹਾਥ ਬਿਲਾਵਲ ਮਹੱਲਾ ਪੰਜਵਾ ਜਿਨ ਤੂੰ ਬੰਧ ਕਰ ਛੋੜਿਆ ਹੁਣ ਸੁਖ ਮੈਂ ਪਾਇਆ ਸਦਾ ਸਿਮਰ ਚਰਨ ਆਰਬਿੰਦ ਸੀਤਲ ਹੋਤਾਇਆ ਜੀਵ ਤੇ ਆਥਵਾ ਮੁਆ ਕਿਸ ਕਾਮ ਨ ਆਵੇ ਜਿਨ ਇਹ ਹੋ ਰਤਨ ਰਚਾਇਆ ਕੋ ਤਿਸ ਸਿਉ ਰੰਗ ਲਾਵੇ ਰਾਵ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ਅੰਡਜ ਧੀਰਜ ਸੇਤ ਜੀ ਉਤਪਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਉਣ ਸਰਬ ਫਲ ਰਵਿਆ ਹਰ ਨਿਰਤੈ ਹਮ ਤੇ ਕਛੂ ਨਾ ਹੋਣਾ ਸਰਣ ਪ੍ਰਭ ਸਾਦ ਮੋਗ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢੇ ਬਿਲਾਵਲ ਮਹੱਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜਉ ਬਨ ਥਾਨ ਅਛਲ ਆਛੇਦ ਅਭੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕਹਿ ਰੰਗੇ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗੇ ਰਹਾਓ ਵਰਣ ਆਸਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਵਿਨਾਸ਼ ਓਹ ਸਰੂਪ ਸੰਤਨ ਕਹੈ ਵਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਤਨ ਤਨ ਤੇਈ ਸੁਰ ਸੋ ਅੰਤਰ ਸੋ ਬਾਹਰੇ ਬਿਨਸੇ ਤਾ ਭਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾ ਜੀ ਅਜੰਤ ਸੋ ਪ੍ਰਸਾਨ ਪੈ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸਬਦ ਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਆਰਾਧਨਾ ਹਰਿ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਰਾਧੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਤਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਰਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਭੈ ਰਾਸੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸੇ ਰਹਾਉ ਬਿਘਨ ਨਾ ਕੋ ਲਾਗਤਾ ਗੁਰ ਪਹਿ ਅਰਦਾਸੇ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸੇ ਟੋਟ ਨਾ ਆਵੇ ਕਰੇ ਮੂਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਵਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦੀਸੈ ਸੰਤ ਪ੍ਰਸਾਦ ਪੇਟੇ ਪ੍ਰਭੂ ਪੂਰਨ ਜਗਦੀਸੈ ਜੈ ਜੈਕਾਰ ਸਭੈ ਕਰੈ ਸਚ ਥਾਨ ਸੁਆਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾ ਹਰੀ ਹਰਿ ਹਰਿ ਆਰਾਧਿਆ ਹੋਈਐ ਆਰੋਗ RAM ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨਸੈ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਉਪਦੇ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁਖ ਗਿਆ ਰਾਖਣ ਹਾਰੈ ਰਾਖਿਆ ਆਪਣੀ ਕਰਮੈ ਆ ਰਹਾਉ ਬਾਹ ਪਗੜ ਪ੍ਰਭ ਕਾਢਿਆ ਕੀਨਾ ਆਪਣਾਇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਕਰ ਧਰਮ ਅਸਤਿਕ ਥਾਪਿਆ ਨਾਮ ਦੀਨੋ ਦਾਨੇ ਸਫਲ ਸੇਵਾ ਪਾਰ ਬ੍ਰਹਮ ਕੀ ਤਾਕੀ ਨਹੀਂ ਹਾਨੇ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨੇ ਜੋ ਜੋ ਚਿਤ ਹੈ ਸਾਧਨ ਸੋ ਲੇਤਾ ਮਾਨੇ ਰਹਾਓ ਸਰਣ ਪਰੇ ਚਰਨ ਆਰਬਿੰਦ ਜਨ ਪ੍ਰਭ ਕੇ ਪ੍ਰਾਨ ਸਾਹ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪੇ ਪ੍ਰਭ ਸਰਣਾਗਤ ਜਨ ਪਰੇ ਤਾਕਾ ਸਾਧ ਪ੍ਰਤਾਪ ਰਾਖਨ ਹਾਰ ਪਾਰ ਪ੍ਰਭ ਤਾਕੀ ਨਿਰਮਲ ਸੇਵ RAM ਰਾਜ PUR ਕੀਨੇ ਗੁਰਦੇਵ ਰਹਾਓ ਸਦਾ ਸਦਾ ਹਰ ਧਿਆਈਐ ਕਿਛ ਬਿਗਨ ਨ ਲਾਗੈ ਨਾਨਕ ਨਾਮ ਸਲਾਹੀਐ ਭਏ ਦੁਸ਼ਮਨ ਭਾਗੈ ਬਿਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧਿਐ ਮਿਲ ਸਾਥ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ RAM ਨਾਮ ਜੋ ਜਨ ਜਪੈ ਆਨੰਦਨ ਸਤ ਜਾਗੈ ਤੰਤ ਮੰਤ ਨਹ ਜੋਹੀ ਤਿਤ ਚਾਖ ਨ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ਆਨੰਦ ਮਗਨ ਰਸ RAM ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾ ਜੀ ਜੁਗਤ ਵਸ ਪ੍ਰਭੂ ਕੈ ਜੋ ਕਹੈ ਸੋ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਭਉ ਕਿਛ ਨਹੀਂ ਕਰਨਾ ਦੁਖ ਨਾ ਲਾਗਾ ਕਦੇ ਤੁਧ ਪਾਰ ਬ੍ਰਹਮ ਚਿਤਾਰੇ ਜਮ ਕੰਕਰ ਨੇੜ ਨ ਆਵੀ ਗੁਰ ਸਿੱਖ ਪਿਆਰੇ ਰਹਾਉ ਕਰਨ ਕਾਰ ਸਮਰਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਸਰਣ ਆਗਤੀ ਸਾਚਾ ਮਨਜੂਰ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਠਾਓ ਵਿਸਰਾਮ ਪਾਏ ਮਿਲ ਸਾਧ ਸੰਗ ਤਾਤੇ ਬਹੁੜ ਨ ਧਾਓ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ ਅਨੰਦ ਸੂਖ ਮੰਗਲ ਬਣੇ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਤੁਨ ਇਹੋ ਬਨਿਓ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਛਿਤ ਫਲ ਪਾਓ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ ਤੂਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹਾਓ ਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਧਪ ਤੂ ਹੈ ਤੂ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਸਰਬ ਸਿਧ ਹਰ ਗਾਇਐ ਸਭ ਭਲਾ ਮਨਾਵਹਿ ਸਾਧ ਸਾਧ ਮੁਕਤੇ ਕਹੈ ਸੁਣ ਦਾਸ ਮਿਲਾਵਹਿ ਸੂਖ ਸਾਹਰ ਕਲਿਆਣ ਰਸ ਪੂਰਾ ਗੁਰ ਕੀਨ ਜੀਏ ਸਗਲ ਦਇਆਲ ਭੈ ਹਰ ਹਰ ਨਾਮ ਚੀਨ ਰਹਾਉ ਪੂਰ ਰਹਿਓ ਸਰਬਤਰ ਮਹਿ ਪ੍ਰਭ ਗੁਣੀ ਗਹੀਰ ਨਾਨਕ ਭਗਤਿ ਆਨੰਦ ਮਹਿ ਪੇਖ ਪ੍ਰਭ ਕੀ ਧੀਰ ਬਿਲਾਵ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਛਾਰੁ ਤੁਝੈ ਨਾ ਜੋ ਹੈ ਕੋ ਉਮੀਦ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰਾਖਿਆ ਦੇ ਆਪਣੇ ਹਾਥ ਰਹਾਓ ਜੀਵਨ ਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨੰਤਿਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਨਿਚਿੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮਹਿ ਸਫਲ ਜਾ ਕੀ ਸੇਵ ਊਚ ਅਪਾਰ ਅਗਣਤ ਹਰ ਸਭ ਜੀ ਜਿਸ ਹਾਥੇ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰਾ ਸਾਥ ਬਿਲਾਵਲ ਮਹੱਲਾ ਪੰਜਵਾ ਗੁਰ ਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਾਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਬੁਝੀ ਸੀਤਲ ਭੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵੱਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾ ਤਰਤ ਸੁਹਾਵੀ ਸਭ ਥਾਨ ਪੂਰਨ ਪੈ ਕਾਮ ਭਵਨਾਠਾ ਨਾਠਾ ਪ੍ਰਮ ਮਿਟ ਗਿਆ ਰਵਿਆ ਨਿਤਰਾਮ ਦਿਨਾ ਕੈ ਸੰਗ ਬਸਤ ਸੁਖ ਸਾਜ ਬਿਸਰਾਮ ਸਾਈ ਘੜੀ ਸੁਲਕਣੀ ਸਿਮਰਤ ਹਰਿ ਨਾਮ ਰਹਾਉ ਪ੍ਰਗਟ ਭੈ ਸੰਸਾਰ ਮਹਿ ਫਿਰਤੇ ਪਹ ਨਾਮ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆ ਪ੍ਰਭ ਉਪਜਾ ਸੁਖ ਸਾਂਤੇ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨੀਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸੀ ਬਿਲਾਵਲ ਮਹੱਲਾ ਪੰਜਵਾ ਮਰ ਮਰ ਜਨਵੇ ਜਿਨ ਵਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨੰਦ ਰੰਗ ਰਾਤਾ ਸ਼ਾਂਤ ਸਹਜ ਆਨੰਦ ਕਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਾਸ ਰਹਾਓ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਨ ਥਨ ਅੰਤਰ ਰਵ ਰਹੇ ਨਾਨਕ ਕੇ ਸੁਆਮੀ ਬਿਲਾਵਰ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਣਾਈ ਚੌ ਗਿਰਧ ਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖ ਦਿਆ ਏਕਾ ਲਿਵ ਲਾਈ ਰਹਾਉ ਰਾਖ ਲਿਏ ਤਿਨ ਰਖਣ ਹਾਰੇ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਓ ਪਾਰ ਬ੍ਰਹਮ ਗੁਰਦੇਵ ਸੁਖ ਸਾਥ ਸਾਜ ਆਨੰਦ ਪਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਨੂੰ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ਿਆ ਨੇ ਆਪਣੀ ਕਲ ਧਾਰੀ ਮਨ ਬਾਝ ਫਲ ਦਿੱਤੇ ਅਨੁ ਨਾਨਕ ਬਲਿਹਾਰੀ ਰਾਗ ਬਿਲਾਵਲ ਮਹੱਲਾ ਪੰਜਵਾ ਚੌਪਦੇ ਦੁਪਦੇ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮੋਹਨ ਸ਼ਰਮਨੀ ਇਹ ਨਾ ਸੁਣਾਏ ਸਾਖਤ ਗੀਤ ਨਾ ਤੁਨ ਗਾਵਤ ਬੋਲਤ ਬੋਲਿਆ ਜਾਏ ਰਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਅਪੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਾਹ ਅਗਾਹ ਗੁਣ ਰਾਤੀ ਨੈਣ ਦਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਪੰਜਨ ਮੋਹੇ ਚਰਨ ਹਿਰਦੈ ਵਸਾਏ ਸਭ ਹੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹਉ ਮੋਹ ਕੋ ਸਤਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਾ ਤੁਲਿਐ ਭਗਤ ਵਛਲ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ ਅਪੈ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ ਨਮਸਕਾਰ ਡੰਡੋਤ ਬੰਦਨਾ ਅਨਕ ਬਾਰ ਜਾਓ ਬਾਰੈ ਰਹਾਓ ਊਠਤ ਬੈਠਤ ਸੋਭਤ ਜਾਗਤ ਇਹੋ ਮਨ ਤੁਝੈ ਚਿਤਾਰੈ ਸੂਖ ਦੁਖ ਇਸ ਮਨ ਕੀ ਤੁਝ ਤੁਝੀ ਆਗੈ ਸਾਰੈ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮ ਹੈ ਮੇਰਾ ਪਰਿਵਾਰ ਹੈ ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਿਲਾਵਲ ਮਹੱਲਾ ਪੰਜਵਾ ਸੁਨੀਅਤ ਪ੍ਰਾਪਤੋ ਸਗਲ ਉਧਾਰਨ ਮੋਹ ਮਗਨ ਪਤਿਤ ਸੰਗ ਪ੍ਰਾਨੀ ਐਸੇ ਮਨੈ ਵਿਸਾਰਨ ਰਹਾਓ ਸੰਚ ਵਿਖਿਆ ਲੇ ਗ੍ਰਾਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ ਇਨ ਤੇ ਕਾੜ ਲੇ ਹੋ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਹੈ ਸਾਧ ਸੰਗ ਰੰਕ ਤਾਰਨ ਬਿਲਾਵਲ ਮਹੱਲਾ ਪੰਜਵਾ ਸੰਤਨ ਕੈ ਸੁਨੀਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੋਨੇ ਪੂਰ ਰਹੀ ਦਿਨ ਸਾਰੇ ਰਾਤ ਰਹਾਓ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪਾਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ ਦ੍ਰਿਪਤ ਘਾਇ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਾਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਨ ਮਹੱਲਾ ਪੰਜਵਾ ਰਾਖ ਲਿਏ ਆਪਣੇ ਜਨ ਆਪ ਕਰ ਕਿਰਪਾ ਹਰਿ ਹਰਿ ਨਾਮ ਦੀਨੋ ਬਿਨਸ ਗਏ ਸਭ ਸੋ ਸੰਤਾਪ ਰਹਾਓ ਗੁਣ ਗੋਬਿੰਦ ਗਾਵਹੁ ਸਭ ਹਰਿ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ RAM ਰਸਾਇਣ ਆਤਮ ਧਰਾਪ ਚਰਨ ਗਹੇ ਸਰਣ ਸੁਦਾਤੇ ਗੁਰ ਕੈ ਚਰਨ ਜਪੇ ਹਰਿ ਜਾਪ ਸਾਗਰ ਤਰੇ ਪਰਮ ਭੈ ਬਿਨਸੇ ਕਹੋ ਨਾਨਕ ਠਾਕੁਰ ਪ੍ਰਤਾਪ ਬਿਲਾਵਰ ਮਹੱਲਾ ਪੰਜਵਾ ਤਾਪ ਲਾਹਾ ਗੁਰ ਸਿਰਜਨਹਾਰ ਸਤਿਗੁਰ ਆਪਣੇ ਕੋ ਵਰਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਾਵ ਕਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਲੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾ ਪਰਵਾਨ ਰਾਗ ਬਿਲਾਵਲ ਮਹੱਲਾ ਪੰਜਵਾ ਚੌਪਦੇ ਦੁਪਦੇ ਘਰ ਸਤਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸਬਦ ਉਜਾਰੋ ਦੀਪਾ ਬਿਨ ਸੋ ਅੰਧਕਾਰ ਤੇ ਮੰਦਰੇ ਰਤਨ ਕੋਠੜੀ ਖੁੱਲੀ ਅਨੂਪਾ ਰਹਾਓ ਬਿਸਮਨ ਬਿਸਮ ਭੈ ਜੋ ਪੇਖਿਓ ਕਹਣ ਨਾ ਜਾਏ ਵਡਿਆਈ ਮਗਰ ਭਏ ਉਹਾ ਸੰਗ ਮਾਤੇ ਓਤ ਪੋਤ ਲਵਟਾਈ ਹਾਲ ਜਾਲ ਨਹੀਂ ਕਛੂ ਜਿੰਜਾਰਾ ਅਹ ਬੁੱਧ ਨਹੀਂ ਭੋਰਾ ਉਚਨ ਉਚਾ ਬੀਚ ਨਾ ਕੀਚਾ ਹਉ ਤੇਰਾ ਤੂੰ ਮੋਰਾ ਏਕ ਅੰਕਾਰ ਏਕ ਪਸਾਰਾ ਏਕੈ ਅਪਾਰ ਅਪਾਰਾ ਏਕ ਵਿਸਥੀਰਨ ਏਕ ਸੰਪੂਰਨ ਏਕੈ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਉਚੋ ਉਚਾ ਬਿਲਾਵਲ ਮਹੱਲਾ ਪੰਜਵਾ ਬਿਨ ਹਰਿ ਕਾਮਨਾ ਆਵਤੇ ਜਾ ਸਿਉ ਰਾਜ ਮਾਜ ਤੁਮ ਲਾਗੇ ਉਹ ਮੋਹਨੀ ਮੋਹਾਵਤੇ ਰਹਾਉ ਕਨਕ ਕਾਮਨੀ ਸੇ ਸੋਹਨੀ ਛੋੜ ਖਿਨਾ ਮੈਂ ਜਾਵਤੇ ਉਰਧ ਰਿਓ ਇੰਦਰੀ ਰਸ ਪ੍ਰੇਰਿਓ ਵਿਖੈਠ ਗੌਰੀ ਖਾਵਤੇ ਤ੍ਰਿਣ ਕੋ ਮੰਦਰ ਸਾਜ ਸੁਭਾਰਿਓ ਪਾਵਕ ਤਲੈ ਜਰਾਵਤੇ ਐਸੇ ਗੜ ਮਹਿ ਐਠ ਠੀਲੋ ਫੂਲ ਫੂਲ ਕਿਆ ਪਾਵਤੇ ਪੰਚੇ ਦੂਤ ਮੂੜ ਪਰ ਠਾਡੇ ਕੇਸ ਗਹੇ ਫੇਰਾਵਤੇ ਦ੍ਰਿਸ਼ਨ ਅੰਧ ਅਗਿਆਨੀ ਸੋਏ ਰਿਓ ਮਦਮਾਵਤੇ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜੋ ਭਾਵਤੇ ਕਹੋ ਨਾਨਕ ਬੰਧਨ ਕਾਟਣ ਕਉ ਮੈਂ ਸਤਿਗੁਰ ਪੁਰਖ ਧਿਆਵਤੇ ਬਿਲਾਵਲ ਮਹੱਲਾ ਪੰਜਵਾ ਹਰਿ ਹਰਿ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੀਤ ਚਿਤਵੋ ਜੈਸੇ ਪਾਨ ਤੰਬੋਲੀ ਰਹਾਓ ਸਾਸਮ ਆਇਓ ਗ੍ਰਹਿ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮ ਮੁਖ ਲਾਗੋ ਜੋ ਵਡ ਪਾਗੋ ਸੁਹਾਗ ਮਾਰੋ ਕਥੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇ ਰਵੀ ਸੁਹਾਗਿਨੇ ਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਗੋਬਿੰਦ ਗੋਬਿੰਦ ਮਈ ਜਪ ਤੇ ਭੇਟੇ ਸਾਧ ਦਇਆ ਰਾ ਤੇ ਦੁਰਮਤ ਦੂਰ ਭਈ ਰਹਾਓ ਪੂਰਨ ਪੂਰ ਰਹੋ ਸੰਪੂਰਨ ਸੀਤਲ ਸਾਂਤ ਦਇਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨਹੁ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਬਿਲਾਵਲ ਮਹੱਲਾ ਪੰਜਵਾ ਕਿਆ ਹਮ ਜੀਏ ਜੰਤ ਬੇਚਾਰੇ ਵਰਨ ਨ ਸਾਖਾ ਏਕ ਰੋ ਮਾਈ ਬ੍ਰਹਮ ਮਹੇ ਸਿਧ ਮੁਨੀਂਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥਿਐ ਕਿਛ ਕਥਨ ਨਾ ਜਾਈ ਜਹ ਜਾ ਦੇਖਾ ਤਹ ਰਹਾ ਸਮਾਈ ਰਹਾਉ ਜਹ ਮਾ ਭਇਆਂ ਦੂਖ ਚਮ ਸੁਣੀਐ ਤਹ ਮੇਰੇ ਪ੍ਰਭ ਤੂ ਹੈ ਸਹਾਈ ਸਰਨ ਪਰਿਓ ਹਰ ਚਰਨ ਗਹੇ ਪ੍ਰਭ ਗੁਰ ਨਾਨਕ ਕਉ ਬੂਝ 부ਝਾਈ ਬਿਲਾਵਲ ਮਹੱਲਾ ਪੰਜਵਾ ਅਗਮ ਰੂਪ ਅਵਨਾਸੀ ਕਰਤਾ ਪਤਿਤ ਪਵਿੱਤ ਇਕ ਨਿਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟ ਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧਿਆ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤ ਜੂਤੀ ਧਿਆਈਐ ਰਹਾਉ ਜੋ ਮਾਨੁਖ ਮਾਨੁਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹੇ ਟੇਕ ਤੇ ਰੋ ਇਕ ਨਾਈਐ ਬਿਲਾਵਲ ਮਹੱਲਾ ਪੰਜਵਾ ਸੰਤ ਸਰਨ ਸੰਤ ਟਾਲ ਕਰੀ ਧੰਦ ਬੰਧ ਆਰ ਸਗਲ ਜੰਜਾਰੋ ਅਵਰ ਕਾਜ ਤੇ ਝੂਟ ਪਰੀ ਰਾਵ ਸੂਖ ਸਾਜਰ ਕਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕੋ ਗੁਰਪੂਰੈ ਮੇਰੀ ਉਲਟ ਧਰੀ ਪੇਖਿਓ ਮੋਹਨ ਸਭ ਕਹਿ ਸੰਗੇ ਊਨ ਨਾ ਕਾਹੋ ਸਗਲ ਭਰੀ ਪੂਰਨ ਪੂਰ ਰਹੋ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੀ ਬਿਲਾਵਲ ਮਹੱਲਾ ਪੰਜਵਾ ਮਨ ਕਿਆ ਕਹਤਾ ਹੋ ਕਿਆ ਕਹਤਾ ਜਾਨ ਪਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ ਕਹਤਾ ਰਹਾਓ ਅਣ ਬੋਲੇ ਕਉ ਤੁਹੀ ਪਛਾਨੈ ਜੋ ਜੀਨ ਮੈਂ ਹੋਤਾ ਮਨ ਕਾਇ ਕਹਾ ਲੋ ਡਹ ਕਹਿ ਜੋ ਪੇਖਤ ਹੀ ਸੰਗ ਸੁਨਤਾ ਐਸੋ ਜਾਨ ਭੈ ਮਨ ਆਨ ਦੇ ਆਨ ਨ ਬਿਓ ਕਰਤਾ ਕਹੋ ਨਾਨਕ ਗੁਰ ਭੈ ਦਇਆਰਾ ਹਰ ਰੰਗ ਨਾ ਕਬੂ ਲਾਤਾ ਬਿਲਾਵਨ ਮਹੱਲਾ ਪੰਜਵਾ ਨਿੰਦਕ ਐਸੇ ਹੀ ਝਰ ਪਰਿਆ ਇਹ ਨਿਸ਼ਾਨੀ ਸੁਨੋ ਤੁਮ ਪਾਈ ਜਿਉ ਕਾਲਰ ਭੀਤ ਗਿਰਿਆ ਰਹਾਉ ਜੋ ਦੇਖੈ ਛਿਦਰ ਤਉ ਨਿੰਦਕੋ ਮਾਹੈ ਭਲੋ ਦੇਖ ਦੁਖ ਪਰਿਆ ਆਠ ਪਾਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰਿਆ ਨਿੰਦਕ ਪ੍ਰਭੂ ਬੁਲਾਇਆ ਕਾਲ ਨੇਰਾ ਆਇਆ ਹਰ ਜਨ ਸਿਉ ਬਾਦ ਉਠਰੀਐ ਨਾਨਕ ਕਾਰਾ ਖਾਇਆ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਐ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਪੂਲ ਪਰੇ ਕਰਹਿ ਕਰਾਵੈ ਮੂਕਰ ਪਾਵੈ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਜ ਵਿਹਾਜਨ ਕੰਚਨ ਛਾੜਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੂਮਨ ਕੌਰਾ ਅਨਹੂਮਨ ਮੀਠਾ ਵਿਖਿਆ ਮਹਿ ਲਵਟਾਏ ਜਰੇ ਅੰਧ ਕੂਪ ਮੈਂ ਪਰਿਉ ਪ੍ਰਾਨੀ ਭਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋ ਦਇਆ ਰਾਮ ਗੁਰ ਭੇਟਾ ਕਾਡੈ ਬਾਪ ਪਰੇ ਬਿਲਾਵ ਮਹੱਲਾ ਪੰਜਵਾ ਮਨ ਤਨ ਰਸਨਾ ਹਰ ਚੀਨਾ ਪਏ ਅਨੰਦਾ ਮਿਟੇ ਅੰਦੇ ਸੇ ਸਰਬ ਸੂਖ ਮੋ ਕਉ ਗੁਰ ਦੀ ਨਾਰਾ ਗਿਆਨਪ ਦੇ ਸਭ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਦੇ ਰਖੈ ਆਪਣੇ ਕੋ ਕਾਹੂ ਨ ਕਰਤੇ ਕਛ ਖੀਨਾ ਬਲ ਜਾਓ ਦਰਸ਼ਨ ਸਾਧੂ ਕੈ ਜਿਹੇ ਪ੍ਰਸਾਦ ਹਰਿ ਨਾਮ ਲੀਨਾ ਕਹੋ ਨਾਨਕ ਠਾਕੁਰ ਭਰੋਸੈ ਕਹੂ ਨਾ ਮਾਨਿਓ ਮਨ ਛੀਨਾ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਾਉ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੈ ਕਾ ਜਪਿਆ ਜਾਪ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕੈ ਦੁਖ ਨਾ ਵਿਆਪੈ ਆਗੈ ਦਰਗਾ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਰਸਰਨੀ ਗੁਰ ਤੇ ਪਾਜੈ ਹੋ ਨਿਧਾਨ ਜਨਮ ਮਰਨ ਕੀ ਕਟਿਆ ਫਾਸੀ ਸਾਚੀ ਦਰਗਾ ਕਾਰੀ ਸਾਨੂ ਜੋ ਤੁਮ ਕਰੋ ਸੋਈ ਬਲ ਮਾਨੋ ਮਨ ਤੇ ਛੂਟੈ ਸਗਲ ਗੁਮਾਨ ਕਹੋ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹੱਲਾ ਪੰਜਵਾ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾਉ ਕੁਲ ਸਮੂਹ ਉਦਰੇਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅਨੰਦ ਸੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਇਥ ਪਾਏ ਪਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ ਤੀਰੋ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਜਾਮੀ ਤੂੰ ਹੀ ਵਸੈ ਸਾਧ ਕੈ ਸੰਗਾ ਰਹਾਓ ਖਿਨਮੈ ਥਾਵ ਨਿਵਾਜੇ ਠਾਕੁਰ ਨੀਤ ਕੀਟ ਤੇ ਕਰਹਿ ਰਾਜੰਗਾ ਕਬਹੂ ਨਾ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰਖੋ ਹਰਿ ਆਗੈ ਸਰਬ ਜੀ ਆਕਾ ਹੈ ਪ੍ਰਤਿਪਾਲ ਰਹਾਉ ਸਰਨ ਸਮਰਥ ਅਕਥ ਸੁਖ ਦਾਤਾ ਕਿਰਪਾ ਸਿੰਧ ਬੜੋ ਦਇਆਲ ਕੰਠ ਲਾਏ ਰਾਖੈ ਆਪਣੇ ਕਉ ਤਿਸਨੋ ਲੱਗੈ ਨਾ ਤਾਤੀ ਬਾਲ ਦਾਮੋਦਰ ਦਇਆਲ ਸੁਆਮੀ ਸਰਬਸ ਸੰਤ ਜਨਾ ਧਨਮਾਲ ਮਾਲ ਨਾਨਕ ਜਾਚਕ ਦਰਸ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ਮਿਲਾਵ ਮਹੱਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਰਾਸ ਅਹੇ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਭਰਮ ਪਉ ਨਾਠਾ ਜਨਮ ਜਨਮ ਕੇ ਕਿਲ ਵਿਦਹੇ ਨਿਰਭਉ ਹੋਏ ਭਜਉ ਜਗਦੀਸਾ ਇਹੋ ਪਦਾਰਥ ਵਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੁਆ ਨਾ ਪਾਕ ਰਹਾਉ ਕਾੜ ਕੁਠਾਰ ਖਸੂ ਸਿਰ ਕਾਟਿਆ ਖਿਰਮੈ ਹੋਏ ਗਿਆ ਖਾਕ ਮੰਦਾ ਚਿਤਵਤ ਚਿਤਵਤ ਭਜਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਾਨ ਕਾ ਕੀਨੋ ਪੂਰਨ ਵਾਕ ਬਿਲਾਵਰ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤਾ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਾਉ ਆਦੇ ਮਦ ਪ੍ਰਭ ਹੰਤ ਸੁਆਮੀ ਆਪਣਾ ਥਾਟ ਬਨਾਇਓ ਆਪੇ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ RAM ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭੈ ਗੁਰ ਜਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪਰਵੇਸਾ ਕ੍ਰਿਸ਼ਨ 부ਜੀ ਮਨ ਤਨ ਸਚ ਧਰਾਪ ਅਨਾਥ ਕੋ ਨਾਥ ਸਰਣ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾ ਜਿਸ ਤੇ ਉਪਜਾ ਤਸੈ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰ ਪੂਰਾ ਪੇਟਿਓ ਬੜ ਅੰਤਰ ਜਾਮੀ ਸੁਰ ਸੁਜਾਨ ਹਾਥ ਦੇ ਰਾਖੇ ਕਰ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ ਬ੍ਰਹਮ ਪੈ ਬਿਨਸ ਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾਨਾਨ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ ਬਿਲਾਵਲ ਮਹੱਲਾ ਪੰਜਵਾ ਦੋਵੈ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰਿ ਹਰਿ ਨਾਮ ਜਪਤ ਸੁਖ ਸਾਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁਟੇ ਭੈ ਜਮ ਕੇ ਘਾਟ ਘਟ ਏਕ ਰਹਾ ਭਰ ਪੂਰੇ ਨਾਨਕ ਸਰਣ ਪਰਿਓ ਦੁਖ ਭੰਜਨ ਅੰਤਰ ਬਾਹਰ ਪੀਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖ ਦੋਖ ਨਸੇ ਕਭੋ ਨ ਹੋਵੋ ਦ੍ਰਿਸ਼ਟਿ ਅਗੋਚਰ ਜੀ ਕੇ ਸੰਗ ਬਸੇ ਰਹਾਓ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੰਭਾਰੀ ਸਾਸ ਸਾਸ ਪ੍ਰਭ ਤੁਝੈ ਚਿਤਾਰੀ ਕਿਰਪਾ ਨਿਦ ਪ੍ਰਭ ਦੀਨ ਦਇਆਲਾ ਜੀ ਅਜੰਤ ਕੀ ਕਰਹੁ ਪ੍ਰਤਿਪਾਲਾ ਆਠ ਪਾਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਭੂਰ ਭਇਆ ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਾ ਪਰੀ ਦਇਆ ਮਹਾ ਵਿਕਾਰ ਘੋਰ ਦੁਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਬਾਹ ਪਕਰ ਪ੍ਰਭ ਕਾ ਢਿਲਿਆ ਬਿਲਾਵਲ ਮਹੱਲਾ ਪੰਜਵਾ ਆਪਨਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚਖ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਵਿਆਧੇ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਤ ਸੂਖ ਅਰ ਅੰਧ ਕਨੇਰੇ ਪ੍ਰੀਤਮ ਨਾਮ ਉਰ ਉਰਹਾਰੇ ਜੀਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰਹੁ ਆ ਕਲਿਆਣ ਮਿਟੀ ਪਾਤ ਪਿਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸ ਕੇ ਜੀਏ ਤਿਨ ਕੀਏ ਸੁਖਾਲੇ ਭਗਤ ਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨੀ ਉਪਰ ਕਰਤੇ ਮਾਣ ਭਈ ਮਿਤਰਾਈ ਮਿਟੀ ਬੁਰਾਈ ਤ੍ਰਿਸ਼ ਦੂਤ ਹਰ ਕਾਢੇ ਛਾਣ ਸੁਖ ਸਾਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣਾ ਹਵ ਖਾਣੇ ਮਿਲਾਵ ਮਹੱਲਾ ਪੰਜਵਾ ਬਾਰ ਬ੍ਰਹਮ ਪ੍ਰਭ ਭੈ ਕਿਰਪਾਲ ਕਾਰ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪੈ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣਾ ਦੋਖੀ ਸਗਲੇ ਪੈਰਵਾਲ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਾਰ ਲਿਏ ਲਾਏ ਆਪਣਾ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵ ਹੱਲਾ ਪੰਜਵਾ ਮੂ ਲਾਲਣ ਸਿਉ ਪ੍ਰੀਤ ਬਨੀ ਰਹਾਉ ਤੋਰੀ ਨਾ ਟੂਟੈ ਛੋਰੀ ਨਾ ਝੂਟੈ ਐਸੀ ਮਾਦੋ ਖਿੰਚ ਤਨੀ ਦਿਨ ਸਰੈਨ ਮਨ ਮਾਇ ਤੋ ਹੈ ਤੂ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸ਼ਾਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ਜਨ ਨਾਨਕ ਦਾਸਨ ਦਾਸ ਕਈ ਹਤ ਹੈ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾ ਹਰ ਕੇ ਚਰਨ ਜਬ ਜਾਓ ਕੁਰਬਾਨ ਗੁਰ ਮੇਰਾ ਪਾਰ ਪਰਮੇਸ਼ਰ ਤਾ ਕਾ ਹਿਰਦੈ ਧਰ ਮਨ ਧਿਆਨ ਰਹਾਉ ਸਿਮਰ ਸਿਮਰ ਸਿਮਰ ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਹੋ ਏਕ ਨਾਰਾਇਣ ਸਾਚੀ ਦਰਗਾ ਪਾਵ ਮਾਨ ਸਾਧੂ ਸੰਗ ਪ੍ਰਾਪਤ ਜਾ ਕਉ ਤਿਨ ਹੀ ਪਾਇਆ ਇਹੋ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀ ਜੈ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲਿਏ ਸਤਿਗੁਰ ਕੀ ਸਰਣ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾਓ ਵਿਸਵੰਭਰ ਭਰਪੂਰ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਨ ਥਾਨ ਥਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀਏ ਜੁਗਤ ਵਸ ਮੇਰੇ ਸੁਆਮੀ ਸਰਬ ਸਿਧ ਤੁਮ ਕਾਰਨ ਕਰਨ ਆਦ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾ ਦ੍ਰੋਪਦੇ ਘਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕੀ ਤੇਰਾ ਘੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਬਿ ਸੁਆਮੀ ਮੇਰਾ ਰਾਵ ਨਗਰ ਮੈਂ ਆ ਬਾਰ ਹੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹ ਕਾ ਠਾਕੁਰ ਕਹ ਕਾ ਚੇਰਾ ਕਾ ਕੋ ਦੁਰਾਓ ਕਾ ਸਿਉ ਬਲ ਬੰਚਾ ਜਹਾ ਜਾ ਪੇਖੋ ਤਾਹ ਤਾ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਕਰ ਬੂੰਦ ਨਹੀਂ ਅਨਹੇਰਾ ਬਿਲਾਵਲ ਮਹੱਲਾ ਪੰਜਵਾ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਘਾ ਤੇਰੋ ਨਾਮ ਹਰਨ ਹਮਰੋ ਸਾਹ ਸਦਾ ਸਦ ਭੂਲਣ ਤੁਮਰੋ ਬਿਰਦ ਪਤ ਤੋ ਧਰਨ ਕਰੁਣਾਮੈ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹੱਲਾ ਪੰਜਵਾ ਐਸੀ ਕਿਰਪਾ ਮੋਹਿ ਕਰਹੁ ਸੰਤਾ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਧੂਰ ਪਰਹੁ ਰਹਾਉ ਗੁਰ ਕੋ ਸਬਦ ਮੇਰਾ ਹੀ ਰਹਿ ਬਾਸੈ ਹਰ ਨਾਮ ਮਨ ਸੰਗ ਧਰਹੁ ਤਸ ਕਰ ਪੰਚ ਨਿਵਾਰੋ ਠਾਕੁਰ ਸਗਲੋ ਭਰਮਾ ਹੋਮ ਜਰਾਓ ਜੋ ਤੁਮ ਕਰੋ ਸੋਈ ਪਰਮਾਨੈ ਪਾਵਨ ਦੁਬਦਾ ਦੂਰ ਟਰਾਓ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹਿ ਉਧਰਉ ਬਿਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾਰਾ ਜਨ ਕੀ ਟਾਲ ਸੰਭਾਖਣ ਜਨ ਸਿਉ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਾਣ ਕੇ ਚਰਨ ਤੀਰਥ ਕੋਟ ਗੰਗਾ ਜਾਣ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵ ਮਹੱਲਾ ਪੰਜਵਾ ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਓ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਕਾ ਤੁਮਰੀ ਘਾਲ ਤੁਮਰੀ ਗਤਮਿਤ ਤੁਮ ਹੀ ਜਾਣੋ ਜਿਉ ਪਿੰਡ ਸਭ ਤੁਮ ਰੋਮਾਲ ਅੰਤਰਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਣਹੁ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਉ ਨਦਰ ਨਿਹਾਲ ਬਿਲਾਵ ਮੁਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣਾ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲਾ ਕਾਤ ਰਹਾਉ ਰੰਗ ਤੇ ਰਾਉ ਕਰਤ ਖਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲਤ ਅਗਨ ਮਹਿ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼੍ਰਮ ਸਗਲੇ ਲਾਥ ਨਿਧ ਨਿਧਾਨ ਦਾਨ ਖਰ ਸੇਵਾ ਅਵਰ ਸਿਆਨ ਸਗਲ ਆਕਾਥ ਬਿਲਾਵਲ ਮਹੱਲਾ ਪੰਜਵਾ ਆਪਣੇ ਸੇਵਕ ਕੋ ਕਭੋ ਨਾ ਵਿਸਾਰਹੁ ਉਰ ਲਾਗਹੁ ਸੁਆਮੀ ਪ੍ਰਮੇਰੇ ਪੂਰਵ ਪ੍ਰੀਤ ਗੋਵਿੰਦ ਵਿਚਾਰਹੁ ਰਹਾਉ ਪਤਿਤ ਪਾਵਨ ਪ੍ਰਭ ਬਿਰਤ ਤੁਮਾਰੋ ਹਮਰੇ ਦੋਖ ਹਿਰਦੈ ਮਤ ਧਾਰਹੁ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਟਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਾਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਸਾਰੋ ਬਿਲਾਵਲ ਮਹੱਲਾ ਪੰਜਵਾ ਆਗੈ ਪਾਛੈ ਕੁਸਲ ਭਇਆ ਗੁਰ ਪੂਰਾ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਨੀਮਿਆ ਰਹਾਉ ਮਨ ਤਨ ਰਵ ਰਹਾ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆ ਸਾਧ ਸਾਜ ਆਨੰਦ ਗੁਣ ਗਾਏ ਦੂਤ ਦੁਸ਼ ਸਭ ਹੋਏ ਖਿਆ ਗੁਣ ਆਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਬਡਾਈ ਅਚੁੱਤ ਅਬਨਾਸੀ ਦਾਨ ਕਿ ਉਚਰੈ ਹਰ ਕੀ ਜਇਆ ਬਿਲਾਵਲ ਮਹੱਲਾ ਪੰਜਵਾ ਬਿਨ ਭੈ ਭਗਤੀ ਤਰਨ ਕੈਸੇ ਕਰਹੁ ਅਨੁਗ੍ਰਹ ਪਤ ਤੇ ਉਧਾਰਨ ਰਾਖ ਸੁਆਮੀ ਆਪ ਭਰੋਸੇ ਰਾਉ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਣ ਜੈਸੇ ਔਦ ਵਿਹਾਵਤ ਅਦਕ ਮੋਹਾਵਤ ਪਾਪ ਕਮਾਵਤ ਬੁੱਢੇ ਐਸੇ ਸਰਨ ਦੁਖ ਪੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸੋ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਵ ਬਿਲਾਵਲ ਮਹੱਲਾ ਪੰਜਵਾ ਦੋਪਦੇ ਘਰ ਨੋਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪਹਿ ਮੇਲ ਲਏ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੋ ਗਏ ਰਹਾਉ ਤਾਜੇ ਵਿਮਾਨ ਅਰਚਿੰਤ ਬਿਰਾਨੀ ਸਾਦਾ ਸਰਨ ਪਏ ਜਬ ਜਬ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਖਏ ਮਹਾ ਮੁਗਦ ਅਜਾਨ ਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰਪੂਰਾ ਭੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁਨੀ ਰਹਾ ਪੀਰ ਗਈ ਬਾਧੀ ਮਨ ਤੀਰਾ ਮੋਹਿਓ ਅਨੰਤ ਤੁਨੀ ਉਪਜਿਓ ਚਾਉ ਮਿਲਣ ਪ੍ਰਾਪ੍ਰੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰਹਿ ਅਨਕ ਮੁਨੀ ਅੰਧਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਰਕ ਗੁਨੀ ਵਿਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੇਰਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਦ ਨਾ ਆਵੇ ਹਾਵੇ ਹਾਰ ਕੱਜਰ ਵਸਤਰ ਆਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਘਰ ਆਵੇ ਰੀ ਰਹਾਉ ਸਰਨ ਸੁਹਾਗਣ ਚਰਨ ਸੀਸ ਧਾਰੇ ਲਾਲਨ ਮੋਹੇ ਮਿਲਾਵ ਕਬ ਘਰ ਆਵੈ ਰੀ ਸੁਨੋ ਸਹੇਰੀ ਮਿਲਣ ਬਾਤ ਕਹੋ ਸਗਰੋ ਅਹੂ ਮਿਟਾਵਹੁ ਤਉ ਘਰ ਹੀ ਲਾਲਣ ਪਾਵਹੁ ਤਬ ਰਸ ਮੰਗਣ ਗੁਣ ਗਾਵਹੁ ਆਨ ਰੂਪ ਤੇ ਆਵਹੁ ਨਾਨਕ ਦੁਆਰਾ ਆਇਓ ਤਉ ਮੈਂ ਲਾਲਣ ਪਾਇਓ ਰੀ ਮੋਹਣ ਰੂਪ ਦਿਖਾਵੇ ਅਬ ਮੋਹ ਨੀਤ ਸੁਹਾਵੇ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਾਹ ਸਮਾਨੀ ਮੀਠੀ ਪ੍ਰਹ ਕਹਾਣੀ ਮੋਹਨ ਲਾਲਣ ਪਾਇਓ ਰੀ ਰਹਾਉ ਦੂਜਾ ਮਿਲਾਵਲ ਮਹੱਲਾ ਪੰਜਵਾ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ ਰਾਚਹੁ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੀ ਰਹਾਉ ਆਹੇ ਮਨ ਅਵਰ ਨਾ ਪਾਵੇ ਚਰਨਾਵੈ ਚਰਨਾਵੇ ਉਲਝਿਓ ਆਲਿਮ ਕਰੰਦ ਕਮਲ ਜਿਓ ਅਨ ਰਸ ਨਹੀਂ ਚਾਹੈ ਏਕੈ ਹਰਿ ਲਾਹੈ ਅਣ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਕੂਟਿਐ ਸੰਗ ਸਾਧੂ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਰਾਗ ਬਿਲਾਵਲ ਮਹੱਲਾ ਨੌਵਾ ਦੋ ਪਦੇ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਦੁਖ ਹਰਤਾ ਹਰਿ ਨਾਮ ਪਛਾਨੋ ਅਜਾ ਮਲਗਨ ਕਾ ਜਿਹ ਸਿਮਰਤ ਮੁਕਤ ਭਏ ਜੀ ਜਾਨੋ ਰਹਾਉ ਗਾਜ ਕੀ ਤਰਾਸ ਮਿਟੀ ਛਿਨੂ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਾਤ ਸੁਣਤ ਧਰੂ ਬਾਰਿਕ ਭਜਨ ਮਾਇ ਲਵਟਾਨੋ ਅਚਲ ਅਮਾਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ ਨਾਨਕ ਕਹਾਤ ਭਗਤ ਰਛਕ ਹਰਿ ਨਿਕਟ ਤਾਏ ਤੁਮ ਮਾਨੋ ਬਿਲਾਵਲ ਮਹੱਲਾ ਨੋਵਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਾਸਾ ਨਾ ਚੂਕੈ ਗੁਰ ਇਹੋ ਭੇਦ ਬਤਾਵੈ ਰਹਾਉ ਕਹਾ ਪਇਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨਿਹਲ ਤੇ ਮਾਨਉ ਜੋ ਪ੍ਰਭ ਜਸ ਵਿਸਰਾਵੈ ਮਾਨ ਮੋਹ ਦੋਨੋ ਕੋ ਪਾਰਿ ਹਰਿ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ ਬਿਲਾਵਲ ਮਹੱਲਾ ਨੋਵਾ ਜਾ ਮੈਂ ਭਜਨ ਰਾਮ ਕੋ ਨਾਹੀ ਤੇਹ ਨਰ ਜਨਮ ਅਕਾਰਥ ਖੋਇਆ ਯਹ ਰਾਖਉ ਮਨ ਮਾਹੀ ਰਾਵ ਤੀਰਥ ਕਰੈ ਬ੍ਰਤ ਫੁਨ ਰਾਖੈ ਨਾ ਮਨੁਆ ਬਸ ਜਾ ਕੋ ਨਿਹਫਲ ਧਰਮ ਤਾਹੇ ਤੁਮ ਮਾਨਉ ਸਾਚ ਕਹਤ ਮੈਂ ਯਾ ਕਉ ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਾਹਿ ਤੇ ਪਾਣੀ ਤੈਸੇ ਹੀ ਤੂੰ ਤਾਹੇ ਪਛਾਨਉ ਭਗਤ ਹੀਨ ਜੋ ਪ੍ਰਾਨੀ ਮੈ ਮੁਕਤ ਨਾਮ ਤੇ ਪਾਵਤ ਗੁਰ ਯਾ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਘਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਵੇਣ ਭੈ ਪੈ ਭਗਤ ਨ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਪ ਸਰਾ ਸਰਾ ਮਾਨ ਰਹਾਓ ਗਿਆਨ ਗਿਆਨ ਕਥੈ ਸਭ ਕੋਈ ਕਤ ਕਤ ਬਾਗ ਕਰੇ ਦੁਖ ਹੋਈ ਕਤ ਕਾਣੇ ਤੇ ਰਹਿ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਾਤ ਸਾਚਾ ਮਨ ਸੋਈ ਮਨ ਮੁਕਤ ਨਹੀਂ ਹੈ ਪਰ ਰਾਤ ਨ ਹੋਈ ਨਾਵਹੁ ਭੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਘਟ ਘਟ ਵਿਆਪ ਰਹਿਓ ਵਿਖਨਾਲ ਜੋ ਆਂਜੈ ਸੋ ਦੀਸੈ ਕਾਲੇ ਕਾਰੇ ਸੀਧੋ ਹਿਰਦੈ ਸਮਾਰੇ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨੁਖ ਹਉ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇਵੜਿਆਈ ਰਹਿਣ ਅੰਧਾਰੀ ਨਿਰਮਲ ਜੋਤੀ ਨਾਮ ਬਿਨਾ ਝੂਠੇ ਕੁਚਲ ਕਛੋਤੇ ਬੇਦ ਪੁਕਾਰੈ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤੀ ਸ਼ਾਸਤਰ ਸਿਮਰਤ ਨਾਮ ਦਿਰੜਾਮੰ ਗੁਰਮੁਖ ਸਾਤਿ ਉਤਮ ਕਰਾਮ ਮਨੁਖ ਜੋਨੀ ਦੂਖ ਸਹਾਮੰ ਬੰਧਨ ਟੂਟੇ ਇਕ ਨਾਮ ਵਸਾਵੰ ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਭਾਵੈ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰਾਏ ਯੋਹ ਮਨ ਪੁਨ ਪਾਪ ਉਚਰੈ ਮਾਇਆ ਮਦਿ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੇ ਕੇ ਸੰਗ ਨਾ ਜਾਣਾ ਰਹਾਉ ਚਹਿ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਭਸਮੈ ਢੇਰੀ ਖਾਕੂ ਖਾਕ ਰਲੈ ਸਭ ਫੈਲ ਬਿਨ ਸਬਦੈ ਨਹੀਂ ਉਤਰੈ ਮੈਲੋ ਗੀਤ ਰਾਗ ਕਨ ਤਾਲ ਸੇ ਕੂਰੇ ਤ੍ਰਿਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਦਰਦ ਨ ਜਾਏ ਛੂਟਾ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜਹਿ ਨਾਟਸ਼ਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਦੀਆ ਸੂਕਰ ਸਵਾਨ ਗਰਧ ਮੰਜਾਰਾ ਪਸ਼ੂ ਮਲੇਸ਼ ਦੀ ਚੰਡਾਲਾ ਗੁਰ ਤੇ ਮੋਹ ਫੇਰੇ ਤ੍ਰਿਜੋਨ ਭਵਾਈਐ ਬੰਧਨ ਬਾਧਿਆ ਆਇਆ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾ ਪੂਛ ਨ ਹੋਏ ਮਾਨੇ ਹੁਕਮ ਸੀਜੈ ਦਰਸੋਏ ਸਤਿਗੁਰੂ ਮਿਲੈ ਤਾਂ ਤਿਸ ਕੋ ਜਾਣੈ ਰਹਿ ਰਜਾਈ ਹੁਕਮ ਪਛਾਣੈ ਹੁਕਮ ਪਛਾਣ ਸੱਚੈ ਦਰਿਵਾਸ ਕਾਲ ਵਿਕਾਲ ਸ਼ਬਦ ਭੈ ਨਾਸ ਰਹਿ ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਜ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇ ਪਾਜ ਲਾਗ ਨਿਦਾਨ ਸਤਿਗੁਰ ਸੇਵ ਨਾਮ ਬਸੈ ਮਨ ਚੀਤ ਗੁਰ ਭੇਟੇ ਹਰਿ ਨਾਮ ਚੇਤਾਵੇ ਬਿਨ ਨਾਵੇ ਹੋਰ ਝੂਠ ਪਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵਹੁ ਸਬਦ ਚੀਨ ਸਹਜ ਘਰ ਆਵੋ ਸਾਚਾ ਨਾਇ ਵਡਾਈ ਪਾਵੋ ਆਪ ਨ ਬੂਝੈ ਲੋਕ ਬੁਝਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਕਰ ਮਹਲ ਠੌਰ ਕੈਸੇ ਪਾਵੈ ਹਰ ਜਿਉ ਸੇਵਿਐ ਅੰਤਰ ਜਾਮੀ ਘਟ ਘੜ ਅੰਤਰ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚਲਹਿ ਨਾਮੀ ਸਾਚਾ ਨਾਮ ਸਾਚੈ ਸਬਦ ਜਾਣੈ ਆਪੈ ਆਪ ਮਿਲੈ ਚੁਕੈ ਅਭਿਮਾਨੈ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਦ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲਿਆ ਵੱਡੀ ਵਡਿਆਈ ਦੁਖ ਕਾਟਾ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਪਾਈ ਗੁਰਮਤਿ ਮਾਨਿਆ ਕਰਨੀ ਸਾਰੇ ਗੁਰਮਤਿ ਮਾਨਿਆ ਮੋਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੋ ਬਿਲਾਵਲ ਮਹੱਲਾ ਚੌਥਾ ਅਸ਼ਟਪਦੀਆ ਘਰ 11ਵਾਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਪੈ ਆਪ ਖਾਏ ਹੋ ਮੇਟੈ ਅਣਦਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਪਉ ਜੋਤੀ ਜੋਤ ਮਿਲਈਆ ਮੈਂ ਹਰਿ ਹਰ ਨਾਮ ਆਧਾਰ ਰਮਈਆ ਖਿਰਪਲ ਪਲ ਰਹਿ ਨਾ ਸਕੋ ਬਿਰੁ ਨਾਵੈ ਗੁਰਮੁਖ ਹਰਿ ਘਰ ਪਾਠ ਪੜਈਆ ਰਹਾਓ ਏਕ ਗਿਰਹ ਦਸ ਦਵਾਰ ਹੈ ਜਾ ਕੇ ਐਨਸ ਤਸਕਰ ਪੰਚੋਰ ਲਗਈਆ ਧਰਮ ਅਰ ਸਭ ਹੀਰ ਲੈ ਜਾਵਹਿ ਮਨੁ ਕੇ ਅੰਦਲੇ ਕਬਰ ਨ ਪਈਆ ਕੰਚਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਧ ਵਈਆ ਹਰਿ ਹਰ ਨਾਮ ਪੋਤ ਬੋਹਿਤਾ ਖੇਵਟ ਸ਼ਬਦ ਗੁਰ ਪਾਰ ਲੰਗਈਆ ਜਮ ਜਾਗਾਤੀ ਰੇੜ ਨ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਤ ਘਰ ਆਵੇ ਮਿਲੋ ਗੋਪਾਲ ਨੀਸਾਨ ਬਜਈਆ ਨੈਣੀ ਦੇਖ ਦਰਸ਼ਮਨ ਤ੍ਰਿਪਤਾ ਤ੍ਰਿਪਤੈ ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਨ ਸੁਨ ਆਤਮ ਦੇਵ ਹੈ ਭੀਨੇ ਰਾਸ ਰਾਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ ਸਭ ਸਾਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਪਏ ਹੈ ਭਗਤ ਭਾਏ ਹਰਿ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰਿ ਹਰਿ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾ ਸੰਗ ਹਰ ਬੁਹੀਆ ਜਾਪੇ ਜਗੰਨਾਥ ਜਗਦੀਸ਼ ਗਸਈਆ ਸਰਨ ਪਰੇ ਸੇ ਜਨ ਉਪਰੇ ਜੋ ਪ੍ਰਹਿਲਾਦ ਉਧਾਰ ਸੁਮਈਆ ਰਹਾਓ ਭਾਰ 18 ਮੈਂ ਚੰਦਨ ਉਤਮ ਚੰਦਨ ਨਿਗਟ ਸਭ ਚੰਦਨ ਹੋਇਆ ਸਾਗਤ ਕੂੜੇ ਊਬ ਸੁਖ ਹੂਏ ਮਨ ਅਭਿਮਾਨ ਵਿਛੜ ਦੂਰ ਗਈਆ ਹਰਿ ਮਿਤ ਕਰਤਾ ਆਪੇ ਜਾਣੈ ਸਭ ਦੇ ਹਰਿ ਹਰ ਆਪ ਬਨਈਆ ਜੇ ਸਤਗੁਰ ਭੇਟੇ ਸੋ ਕੰਚਨ ਹੋਵੈ ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਨੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਾਤੇ ਤ੍ਰਿਪਤ ਨਾ ਭਈਆ ਪਰਮ ਬੈਰਾਗ ਨਿਤ ਨਿਤ ਹਰਿ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰਿ ਪਾਰ ਨਾ ਪਾਵੈ ਪਰੈ ਪਰਈਆ ਸਾਸਤ ਵੇਦ ਪੁਰਾਣ ਪੁਕਾਰ ਧਰਮ ਕਰੋ ਖਟ ਕਰਮ ਦ੍ਰਿੜੀਆ ਮਨ ਮੁਖ ਪਾਖੰਡ ਭਰਮ ਵਿਗੂਤੇ ਲੋਭ ਲਹਰ ਨਾ ਭਾਰ ਬੁੜਈਆ ਨਾਮ ਜਪਹੁ ਨਾਮੇ ਗਤਿ ਪਾਵਹੁ ਸਿਮਰਤ ਸਾਸਤਰ ਨਾਮ ਦ੍ਰਿੜਈਆ ਹਉ ਮੈਂ ਜਾਇ ਤਾ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜਹਿ ਜਿਤ ਭਾਵੈ ਤਿਤ ਰਾਹੇ ਚਲਈਆ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਗੋਚਰ ਤਿਆਇਆ ਹੋ ਬਲ ਬਲ ਸਤਗੁਰ ਸਤਪੁਰਖਈਆ RAM ਨਾਮ ਮੇਰਾ ਪ੍ਰਾਨ ਵਸਾਏ ਸਤਗੁਰ ਪਰਸ ਹਰਿ ਨਾਮ ਸਮਈਆ ਜਨ ਕੀ ਟੇਕ ਹਰਿ ਨਾਮ ਟਿਕਈਆ ਸਤਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਤ ਤਤ ਕਢਈਆ ਲਾਲ ਜਿਵੇਂ ਹਰ ਨਾਮ ਪ੍ਰਗਾਸਿਆ ਭਾਂਡਾ ਭਾਉ ਪਵੈ ਤੇ ਤੁਈਆ ਦਾਸ ਨਿਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੋਧਿ ਅਰਬ ਧਰੋ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨ ਮੁਖ ਮਾਇਆ ਮੋਹਿ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਦਿਖਈਆ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰੂ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ ਹਰਿ ਹਰਿ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰਿ ਤਾਲ ਪੂਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਦਸ ਸ਼ਬਦ ਰਵਈਆ ਨਿਜ ਘਰ ਧਾਰ ਚੁਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਈਆ ਮਨ ਹਟ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੈ ਲਹਰ ਸਮੁੰਦ ਸਾਗਰ ਕੀ ਖਿਨ ਮਹਿ ਪਿੰਨ ਟਹਿ ਪਈਆ ਹਰ ਸਰ ਸਾਗਰ ਹੈ ਆਪੇ ਇਹੋ ਜਗ ਹੈ ਸਭ ਖੇਲ ਖੇਲਈਆ ਜਿਉ ਜਲ ਤਰੰਗ ਜਲ ਜਲ ਹੈ ਸਮਾਵਹਿ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਚੌਥਾ ਸਤਗੁਰ ਪਰਚੈ ਮਨ ਮੁਦਰਾ ਪਾਈ ਗੁਰ ਕਾ ਸਭ ਤਨ ਭਸਮ ਦ੍ਰਿੜੀਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰ ਦੋ ਮਿਟ ਗਈਆ ਮੇਰੇ ਮਨ ਸਾ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਧਵ ਮੈਂ ਖਿਨ ਖਿਨ ਸਾਧੂ ਚਰਨ ਪਕਈਆ ਰਹਾਉ ਤਜੈ ਗ੍ਰਸਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੈ ਨਾ ਟਿਕਈਆ ਧਾਵਤ ਧਾਇ ਤਦੇ ਘਰ ਆਵੈ ਹਰਿ ਹਰ ਸਾਧੂ ਸਰਣ ਪਵਈਆ ਧੀਆ ਪੂਤ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਿਰਾਸ ਹੋ ਲਈਆ ਉਪਜੀ ਤਰਕ ਦਿਗੰਬਰ ਹੋਵਾ ਮਨ ਦਿਸ ਚਲ ਚਲ ਗਵਣ ਕਰਈਆ ਪਰ ਭਵਨ ਕਰੈ ਬੂਝੈ ਨੀ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਘਰ ਲਈਆ ਆਸਨ ਸਿੱਧ ਸਿਖੈ ਵੋ ਤੇਰੇ ਮਨ ਮਾਗਹਿ ਰਿੱਧ ਸਿਧ ਚੇਟਕ ਚੇਟ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਤ੍ਰਿਪਤ ਹਰਿ ਨਾਮ ਸਿਧ ਪਈਆ ਅੰਡੇ ਜੇ ਰਜ ਸੇਤ ਜੋਤ ਪੁਜੇ ਸਭ ਵਰਨ ਰੂਪ ਜੀਵ ਜੰਤੂ ਪਈਆ ਸਾਧੂ ਸਰਨ ਪਰੈ ਸੋਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚਨਈਆ ਨਾਮਾ ਜੈ ਦੋ ਕੰਬੀਰ ਤ੍ਰਿਲੋਚਨ ਔ ਜਾਤ ਰਵਦਾ ਚਵਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਤੰਨਾ ਜੱਟ ਸੈਣ ਮਿਲਿਆ ਹਰਿ ਦਈਆ ਸੰਤ ਜਨ ਆ ਕੀ ਹਰ ਭੈਜ ਰਖਾਈ ਭਗਤ ਵਿਛਲ ਅੰਗੀਕਾਰ ਕਰਈਆ ਨਾਨਕ ਸਰਨ ਭਰੇ ਜਗ ਜੀਵਨ ਹਰਿ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਘੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ RAM ਗੁਰ ਮੋਹਨ ਮੋਹਿ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਸਭ ਦੇਸ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾੜ ਦੇਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨਸ ਦੇ ਸਾਦੇ ਪ੍ਰਭ ਕੇਰਾ ਦੇ ਅੰਤਰ ਮਨ ਤਨ ਮੀਠ ਲਗਈਆ ਮਸਤ ਕਾੜ ਦੇ ਚਰਣਾ ਤਾਲੇ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੋਧਾ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਵਿਛਲੋ ਆਕੂ ਨਾਮ ਕਹੀਓ ਤੈ ਸਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸੀਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜਿਉ ਕਟ ਕਟ ਪਈਆ ਹਾਰੀ ਹਰਿ ਹਾਰ ਕੰਠਿਆ ਬਣਿਆ ਮਨ ਮੋਤੀ ਚੂਰ ਵਡ ਗਹਨ ਗਹਨਈਆ ਹਰਿ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹੈ ਪ੍ਰਭ ਅਵਰ ਅਵਰ ਕਿਸ ਕੀਜੈ ਸਭ ਬਾਤ ਸੀਗਾਰ ਫੋਕਟ ਫੋਕਟਈਆ ਕੀਓ ਸੀਗਾਰ ਮਿਲਨ ਕਹਿ ਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹ ਤੇਰਾ ਵਸ ਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰਿ ਗੁਰ ਸਰਣ ਸੁਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤ੍ਰਿਕ ਪ੍ਰਿਓ ਪ੍ਰਿਓ ਬੂੰਦ ਮੁਖੇ ਪਈਆ ਮਿਲ ਮਿਲ ਸਖੀ ਅਰ ਕਥਾ ਸੁਨਈਆ ਸਤਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਟ ਕਟ ਪਈਆ ਰਹਾ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਬੈਦਕ ਨਾਟਕ ਦੇਖ ਬੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜੋ ਬਿਨ ਅਮਲੈ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ ਹੋ ਤਿਸ ਵਿਠੋ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨਮ ਮੇਲੇ ਜਾ ਸਤ ਸਤ ਸਤਗੁਰ ਸਰਨ ਪਵਈਆ ਸੇ ਜੇ ਕੇ ਕੋ ਪ੍ਰਭ ਠਾਕੁਰ ਮਹਲ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਦ ਸਰਣ ਜੇ ਆਵੈ ਪ੍ਰਭ ਆਏ ਮਿਲੇ ਖਿਨ ਢੀਲ ਨ ਪਈਆ ਕਾਰੀ ਕਰ ਕਿਰਿਆ ਚਾਰ ਵਿਧਾਏ ਮਨ ਪਾਖੰਡ ਕਰਮ ਕਵਟ ਲੋਭਈਆ ਬੇਸਵਾ ਕਹਿ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰਿ ਆਏ ਗੁਰ ਹਰਿ ਹਰਿ ਹਰਿ ਹਰਿ ਭਗਤ ਜਮਈਆ ਭਗਤ ਭਗਤ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮ ਸਮਈਆ ਪ੍ਰਭ ਆਣ ਆਣ ਮਹਿਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਾਹ ਫਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾ ਅਸ਼ਟਪਦੀ ਘਰ ਬਾਰਵਾਂ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਜ ਆਣ ਸਰਣ ਗਹੀ ਰਹਾਉ ਪ੍ਰਭ ਚਰਨ ਕਮਲ ਆਪਾਰ ਹਉ ਜਾਉ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਣ ਕਤੈ ਨਾ ਜਾਏ ਹਰਿ ਨਾਮ ਰਸਨਾ ਕਹਨ ਮਲ ਭਾਵ ਕਲ ਮਲ ਦਹਨ ਚੜ ਨਾਵ ਸੰਤੋ ਧਾਰੇ ਭੈ ਤਰੇ ਸਾਗਰ ਪਾਰੇ ਮਨ ਢੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਵੇਖੀਐ ਬਿਸਮਾਦ ਚਖ ਅਨੰਦ ਪੂਰਨ ਸਾਦ ਨਹ ਢੋਲੀਐ ਇਤ ਊਤ ਪ੍ਰਭ ਵਸੇ ਹਰਿ ਹਰਿ ਚੀਤ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨ ਪੇਖੈ ਨੈਣ ਸੁਨ ਮੋਹੇ ਅਨਤ ਮੈਨ ਹਰਿ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਆਲ ਹਰ ਨਿਗਮ ਲਹਿ ਨ ਭੇਵ ਨਿਤ ਕਰਹਿ ਮੁਨਿ ਜਨ ਸੇ ਦੁਖ ਦੀਨ ਦਰਦ ਨਿਵਾਰੇ ਜਾ ਕੀ ਮਹਾ ਬਿਖੜੀ ਕਾਰ ਤਾ ਕੀ ਮਿਤ ਨ ਜਾਣੈ ਕੋਏ ਜਰ ਥਲ ਮਈਲ ਸੋਏ ਕਰ ਬੰਦਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਤੂਰੇ ਨਾਨਕ ਮਨਸਾ ਪੂਰੇ ਬਿਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰੇ ਹਾਰ ਪਰਿਓ ਦੁਆਰੇ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰਿ ਹਰਿ ਰੰਗ ਕਰ ਦਇਆ ਲੇਖ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਜਾਚੋ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਪਜਾ ਪ੍ਰਭ ਜੀ ਲੇਹੋ ਹਰਿ ਨਾਮ ਆਪਣਾ ਦੇਹੋ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ ਲੋਭ ਮੋਹਿ ਬਾਧੀ ਦੇਹ ਬਿਨ ਭਜਨ ਹੋਵਤ ਖੇਹ ਜਮ ਦੂਤ ਮਹਾ ਪੈਆਨ ਚਿਤ ਗੁਪਤ ਕਰਮਹਿ ਜਾਨ ਦਿਨ ਰਹਿਣ ਸਾਖ ਸੁਨਾਏ ਨਾਨਕਾ ਹਰਿ ਸਰਨਾਏ ਭੈ ਪੰਜਨਾ ਮੁਰਾਰੇ ਕਰ ਦਇਆ ਪਤਿ ਦੂਧਾਰੇ ਮੇਰੇ ਦੋਖ ਗਣੇ ਨ ਜਾਹੇ ਹਰਿ ਬਿਨਾ ਕਥੈ ਸਮਾਹੇ ਗਹਿ ਓਰ ਚਿਤਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਿਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਣ ਨ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਆਲੀ ਕਮਲ ਭਿੰਨ ਨ ਭੇਤ ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪ੍ਰਾਨ ਜਿਉ ਲੋਭੀਐ ਧਨ ਦਾਨ ਜਿਉ ਦੂਧ ਜਲੈ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਬਾਤ ਪੂਤਾ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਵਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਮੈਗਲ ਹੈ ਕਾਮੈ ਬੰਧ ਜਿਉ ਗ੍ਰਸਤ ਵਿਖਾਈ ਧੰਦ ਜਿਉ ਜੂਆਰ ਬਿਸਨ ਨ ਜਾਏ ਹਰਿ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਮੇਹੋ ਜਨ ਜੀਵਨਾ ਸਤ ਸੰਗੇ ਗੋਬਿੰਦ ਭਜਨਾ ਰੰਗੇ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰਿ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰੇ ਸਿਪਾਰੇ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰਿ ਪੈਜ ਰਖੈ ਮੁਰਾਰਿ ਹਰਿ ਨਾਨਕ ਸਰਨ ਦੁਆਰਿ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜਾਤੇ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਮੇਕ ਓੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਕਰ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀ ਜਗਦੀਸੈ ਗੁਰ ਕੈ ਸਬਦ ਮਾਲ ਘਰ ਦੀ ਦੀਸੈ ਰਹਾਉ ਦੂਜੈ ਭਾਇ ਲਗੇ ਪਛਤਾਣੇ ਜਮ ਦਰਬਾਧੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਚੋਟਾ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜੇ ਅੰਡਜ ਭੋੜ ਜੋੜ ਵਿਛੋੜੇ ਧਰਤੇ ਆਕਾਸ਼ ਕੀਏ ਬੈਸਨ ਕੋ ਥਾਓ ਰਾਤ ਦਿਨੰਤ ਕੀਏ ਭਉ ਭਾਉ ਜਿਨ ਕੀਏ ਕਰ ਵੇਖਣ ਹਾਰਾ ਅਵਰ ਨ ਦੂਜਾ ਸਿਰਜਣ ਹਾਰਾ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਉਪਾਏ ਵੇਸਾ ਜੋਤੀ ਜਾਤੀ ਗਣਤ ਨ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਾ ਭਰਪੂਰੇ ਕਿਸ ਨੇੜੇ ਕਿਸ ਆਖਾ ਦੂਰੇ ਚੌਥੇ ਉਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਸਾਖੜ ਤੀਨ ਉਪਾਏ ਸੋ ਬੁਝੈ ਜਿਸ ਆ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਣਵਤ ਨਾਨਕ ਹਮ ਤਾਕੇ ਦਾਸਾ ਪੰਚਮੀ ਪੰਚ ਪੰਚਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਭ੍ਰਮ ਭੂਖੇ ਮੋਹ ਪਿਆਸੇ ਇੱਕ ਰਸ ਚਾਖ ਸਭ ਤ੍ਰਿਵਤਾਸੇ ਇੱਕ ਰੰਗ ਰਾਤੇ ਇੱਕ ਮਰ ਧੂਰੇ ਇਕ ਦਾਰਿ ਕਰੇ ਸਾਚੈ ਦੇਖੈ ਦੂਰ ਝੂਠੇ ਕੋ ਨਾਹੀ ਪਤ ਨਾਓ ਕਭੋ ਨਾ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਭਰਮੈ ਮੁਕਤ ਨਾ ਹੋਏ ਤਉ ਛੂਟੈ ਜਾ ਖਸਮ ਛਡਾਏ ਗੁਰਮਤਿ ਮੇਲੇ ਭਗਤ ਦ੍ਰਿੜਾਏ ਖਸਤੀ ਖਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਭਾਵੈ ਤਾਂ ਮਹਲ ਬੁਲਾਵੈ ਸਬਦੇ ਭੇਦੇ ਤਉ ਪਤੀ ਪਾਵੈ ਕਰ ਕਰ ਵੇਸ ਖਪਹਿ ਜਲ ਜਾਵੈ ਸਾਚੈ ਸਾਚੇ ਸਾਜ ਸਮਾਵੈ ਸਪਤਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚ ਹਿਰਦੈ ਵਿਚਾਰੇ ਗੁਰ ਕੈ ਸ਼ਬਦ ਪਾਵੈ ਸਭ ਪਾਰੇ ਮਨ ਸਾਚਾ ਮੁਖ ਸਾਚਾ ਉਪਾਏ ਸਚ ਨੀਸਾਣ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁਧ ਸਾਧਾ ਸਚ ਨੇ ਕੇਵਲ ਕਰਮ ਹੈ ਪੌਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਉ ਤਿਸ ਮਹਿ ਮਨਵਾ ਰਹਾ ਲਿਵ ਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਉ ਨੋਵੀ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭਾ ਦੇ ਸਾਧ ਰਖਵਾਰਾ ਆਦ ਜੁਗਾਦੀ ਹੈ ਪੀ ਹੋਗ ਉਹ ਅਪਰੰਪਰ ਕਰਨਾ ਜੋਗ ਦਸਵੀਂ ਨਾਮ ਦਾਨ ਇਸਨਾਨ ਅਨਬਿਨ ਮੱਜਨ ਸੱਚਾ ਗੁਣ ਗਿਆਨ ਸਚ ਮੈਲ ਨ ਲਾਗੈ ਭ੍ਰਮ ਕੋ ਪਾਗੈ ਬਿਲਮ ਨਾ ਤੂਟਿਸ ਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣਹੁ ਆਸਥਿਰ ਚੀਤ ਸਾਧ ਰੰਗ ਹੋ ਇਕਾਦਸੀ ਇਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਹਲ ਪਾਵੈ ਬ੍ਰਤ ਆਤਮ ਤੀਨੈ ਪਾਖੰਡ ਰਾਜ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਿਹ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹ ਦੇਖੋ ਤਾਏ ਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਹਲੋ ਹਾਰ ਕੀਏ ਫਰ ਜਾਏ ਰਸਕਤ ਖਾਏ ਸਾਧ ਗਵਾਏ ਕੂੜਾ ਲਾਲਚ ਲਪਟੈ ਲਪਟਾਏ ਛੂਟੈ ਗੁਰਮੁਖ ਸਾਧ ਕਮਾਏ ਦਵਾਦ ਸਮੁਦਰਾ ਮਨ ਦੂਤਾ ਐਨਸ ਜਾਗੈ ਕਬਹਿ ਨ ਸੂਤਾ ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨ ਖਾਏ ਅਤੀਤ ਭੈ ਮਾਰੇ ਬਹਿਰਾਈ ਪ੍ਰਣਵਤ ਨਾਨਕ ਤਹ ਲਿਵ ਲਾਈ ਸੀ ਦਇਆ ਦਾਨ ਕਰ ਜਾਣਾ ਹੈ ਵਾਰ ਜਾਤੋ ਭੀਤਰ ਆਣਾ ਹੈ ਵਰਤੀ ਵਰਤ ਰਹਿ ਨਿਹ ਕਾਮ ਅਜਾਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਏਕੂ ਜਾਣਾ ਸਭ ਸੁਚ ਸੰਜਮ ਸਾਥ ਪਛਾਣਾ ਹੈ ਤੇਰਸ ਤਰਵਰ ਸਮੁੱਧ ਕਿਨਾਰੈ ਅੰਮ੍ਰਿਤ ਮੂਲ ਸਿਖਰ ਲਿਵਤਾਰੈ ਡਰ ਡਰ ਮਰੈ ਨ ਬੂਡੈ ਕੋਏ ਨਿਡਰ ਬੂਰ ਮਰੈ ਪਤਿਕ ਹੋਏ ਡਰ ਮੈਂ ਘਰ ਘਰ ਮੈਂ ਡਰ ਜਾਣਾ ਤਖਤ ਨਿਵਾਸ ਸਚ ਮਨ ਭਾਣਾ ਚੌਦਸ ਚੌਥੇ ਥਾਵਹਿ ਲੈ ਪਾਵੈ ਰਾਜ ਸਤਾਮ ਸਤਕਾਲ ਸੁਮਾਵੈ ਸਸੀਰ ਕਹਿ ਕਰ ਸੂਰ ਸੁਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਮੰਡ ਰਹਾ ਲਿਵ ਲਾਏ ਸਿਆ ਚੰਦ ਗੁਪਤ ਗੈਣ ਹਾਰੇ ਬੂਝੋ ਗਿਆਨੀ ਸ਼ਬਦ ਵਿਚਾਰੇ ਸਸੀਰ ਗਗਨ ਜੋਤ ਤਿਉ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸੀ ਮਾਹੇ ਮਨ ਭੂਲੇ ਆਵਹਿ ਜਾਹੇ ਘਰ ਦਰ ਥਾਪ ਥਿਰ ਥਾਨ ਸੁਹਾਵੈ ਆਪ ਜਾਣੈ ਜਾ ਸਤਿਗੁਰੂ ਪਾਵੈ ਜਹ ਆਸਾ ਤਾ ਬਿਨਸ ਬਿਨਾਸਾ ਫੂਟੈ ਖੱਪਰ ਦੁਬਧਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ